ਪੈਣ ਬਿਰਾਜ ਕੁਸ਼ੇਰੇ ਪਏ ਹਨ ਜ਼ੇਨ ਉਤੋਂ ਪਹਿਲਾਂ ਦਾ ਨਾਇਕ ਪੁੱਲ ਮੈਡੀਸੈਣ ਦੇ ਘਰ ਦਾ ਬਨ ਵਿੱਚ ਪੈ ਮੁਰਝਾਂਦਾ ਆਦਰਕ ਨੇ ਦਾ ਸੁਣਿਆ ਆਵਾਜ਼ਾ ਕਮਰ ਸ਼ਬੀਰ ਦੇ ਝੁਕ ਗਈ ਦੇਖ ਕਲਾਂਦਾ ਹਸਨ ਹਸੰਦ ਚੰਨ ਤੂੰ ਉਠਾ ਤੇ ਰੁਕ ਗਏ ਚਾਰ ਲਾਸ਼ ਜਵਾਨ ਦੀ ਟੁਰਿਆ ਆਵੇ ਉੱਠਦਾ ਬੰਦਾ ਨਾਜ਼ਕ ਪੁੱਤ ਮੈਡੀਸਨ ਦੇ ਘਰ ਦਾ ਕੰਨ ਵਿੱਚ ਪੈ ਮੁਰ ਜਾਂਦਾ